ਜਪ ਆਦ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਜਪ ਆਦ ਸੱਚ ਜੁਗਾਦ ਸੱਚ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜਪ ਆਦ ਸੱਚ ਜੁਗਾਦ ਸੱਚ ਆ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਸੁਣ ਵੱਡਾ ਆਖੇ ਸਭ ਕੋਏ ਲੋਕ ਪਰਮੇਸ਼ਰ ਨੂੰ ਵੱਡਾ ਕਹਿੰਦੇ ਨੇ ਕਹਿੰਦੇ ਆਏ ਨੇ ਸ਼ੁਰੂ ਤੇ ਦੇਖਿਆ ਨਹੀਂ ਕਿਸੇ ਨੇ ਦੇਖਿਆ ਜਿਹਨੇ ਉਹਨੇ ਕਿਹਾ ਵੈਸੇ ਤਾਂ ਕਿਹਾ ਤਾਂ ਦੇਖਣ ਵਾਲਿਆ ਨੂੰ ਹੀ ਹੈ ਦੱਸਿਆ ਤਾਂ ਦੇਖਣ ਵਾਲਿਆ ਨੂੰ ਹੀ ਹੈ ਪਰ ਆਮ ਲੋਕ ਸੁਣੀ ਸੁਣੀ ਇਹ ਗੱਲ ਕਹਿੰਦੇ ਨੇ ਸੁਣਿਆ ਹੋਇਆ ਕਹਿੰਦੇ ਆਏ ਨੇ ਕਹਤਿਆਂ ਕਹਤੀ ਸੁਣੀ ਸੁਣੀ ਹੋਈ ਗੱਲ ਨੂੰ ਕਹੀ ਜਾਂਦੇ ਨੇ ਲੋਕ ਵੱਡਾ ਵੱਡਾ ਵੱਡਾ ਕੀ ਵੱਡਾ ਕਿਉਂ ਵੱਡਾ ਕਿਵੇਂ ਵੱਡਾ ਜੇ ਇਹ ਸਵਾਲ ਕਰੀਏ ਫਿਰ ਕੋਈ ਜਵਾਬ ਨਹੀਂ ਇਹਨਾਂ ਸਵਾਲਾਂ ਦਾ ਜਵਾਬ ਉਹ ਦਊਗਾ ਜਿਹਨੇ ਦੇਖਿਆ ਕਿਉਂ ਵੱਡਾ ਕਿਵੇਂ ਵੱਡਾ ਹੈ ਇਹ ਸਵਾਲਾਂ ਦੇ ਜਵਾਬ ਨਹੀਂ ਹੈ ਕਿਸੇ ਕੋਲ ਉਹ ਜਿਹੜੇ ਦੇਖਿਆ ਜਿਨ੍ਹਾਂ ਨੇ ਉਹਨਾਂ ਦੇ ਕੋਲੇ ਇੱਕ ਇੱਕ ਇੱਕ ਸਾਰੇ ਕਹਿੰਦੇ ਨੇ ਪਰ ਇੱਕ ਤੇ ਖੜਿਆ ਕੋਈ ਵੀ ਨਹੀਂ ਫਿਰ ਉਹਨਾਂ ਨੇ ਆਪਣੇ ਪੈਗੰਬਰ ਨੂੰ ਆਪਣੇ ਗੁਰੂ ਨੂੰ ਜਿਹਨੇ ਦੱਸਿਆ ਵੀ ਇੱਕ ਹੈ ਉਹਨੂੰ ਉਹਦੇ ਨਾਲ ਜੋੜਦਾ ਵੀ ਇਹੀ ਇੱਕ ਹੈ ਉਹ ਵੀ ਇਹ ਵੀ ਉਹੀ ਹੋਇਆ ਜੀ ਦੋ ਬਣਾਤੇ ਖੜਿਆ ਉਹੀ ਹੈ ਜਿਹਨੇ ਆ ਤਾਂ ਭਰੋਸਾ ਕੀਤਾ ਭਰੋਸਾ ਕਰਕੇ ਖੋਜ ਕੀਤੀ ਹੈ ਫਿਰ ਜੇ ਕੋ ਭਰੋਸਾ ਕਰੂ ਤਾਂ ਖੋਜ ਵੀ ਕਰੂਗਾ ਜਿਹਨੂੰ ਇੱਕ ਤੇ ਭਰੋਸਾ ਹੈ ਗੁਰਬਾਣੀ ਤੇ ਭਰੋਸਾ ਹੈ ਉਹ ਖੋਜ ਕਰੂਗਾ ਫਿਰ ਜਿਹੜਾ ਸ਼ਰਧਾਵਾਨ ਹੈ ਉਹ ਖੋਜੀ ਨਹੀਂ ਹੁੰਦਾ ਇੱਕ ਕਹਿਤਾ ਉਹਨੇ ਸੁਣ ਲਿਆ ਬੋਲਿਆ ਇੱਕ ਠੀਕ ਹੈ ਭੁੱਖ ਨਹੀਂ ਜਾਗਦੀ ਨਾਮ ਦੀ ਸ਼ਰਧਾਵਾਨ ਚ ਕਦੇ ਨਾਮ ਦੀ ਪਹਿਲਾਂ ਉਹ ਭੁੱਖ ਹੁੰਦੀ ਹੁੰਦੀ ਹੋਈ ਨਹੀਂ ਸ਼ਰਧਾ ਵਾਲੇ ਤਾਂ ਸ਼ਰਧਾ ਵਾਲੇ ਦੇ ਨਾਮ ਦੀ ਭੁੱਖ ਨਹੀਂ ਹੁੰਦੀ ਸ਼ਰਧਾ ਵਾਲੇ ਦੀ ਤਾਂ ਕੁਝ ਹੋਰ ਡਿਮਾਂਡ ਹੁੰਦੀ ਹੈ ਧਰਮ ਨੂੰ ਮੰਨਣ ਦੇ ਲੋਕਾਂ ਦੇ ਕੋਈ ਡਿਮਾਂਡਾਂ ਨੇ ਜੋ ਜਿਹਾ ਪ੍ਰਚਾਰਿਆ ਹੋਇਆ ਕੋਈ ਸੁਰਗ ਦੀ ਗੱਲ ਕਰਦਾ ਕੋਈ ਕੁਝ ਕਰਦਾ ਕਹਿੰਦੇ ਦੁਨਿਆਵੀ ਕੰਮ ਹੁੰਦੇ ਨੇ ਕੋਈ ਦੁੱਖ ਤਕਲੀਫ ਤੋਂ ਡਰਦਾ ਜਿਹੜੀ ਡਰਾ ਕੇ ਲੋਕਾਂ ਨੂੰ ਧਰਮ ਨਾਲ ਜੋੜਿਆ ਹੈ ਗਿਆਨ ਨਾਲ ਨਹੀਂ ਜੋੜਿਆ ਡਰਾ ਕੇ ਜੋੜਿਆ ਹੈ ਇਸੇ ਕਰਕੇ ਨਵੇਂ ਬਾਸ਼ਾ ਨੂੰ ਕਹਿਣਾ ਪਿਆ ਕਿ ਭੈ ਕਾ ਉਨਕੋ ਦੇਤਨਾ ਹੈ ਮੈਂ ਭੈ ਭਗਤਾਂ ਨੇ ਨਹੀਂ ਪੈ ਦਿੱਤੀ ਗੁਰਬਾਣੀ ਨਹੀਂ ਪੈ ਦੇ ਰਹੀ ਪ੍ਰਚਾਰਕ ਪੈ ਦੇ ਰਹੇ ਨੇ ਉਹ ਲੋਕ ਭੈਦੇ ਰਹੇ ਨੇ ਜਿਨ੍ਹਾਂ ਨੂੰ ਆਪ ਗਿਆਨ ਨਹੀਂ ਪ੍ਰਚਾਰਕ ਨੇ ਗੁਰਬਾਣੀ ਦੇ ਸਮਝਿਆ ਨਹੀਂ ਬੇਸਮਝ ਨੇ ਉਹ ਭੈ ਕਿਸੇ ਕਬਣਾ ਰਹੇ ਬਣਾਉਂਦੇ ਰਹੇ ਇਹ ਕਾਰਨ ਹੈ ਕਿ ਸਿੱਖੀ ਖਤਮ ਹੋ ਗਈ ਉਹਨਾਂ ਨੇ ਨਹੀਂ ਸੋਚਿਆ ਵੀ ਸਾਨੂੰ ਸਮਝ ਨਹੀਂ ਅਸੀਂ ਸਮਝ ਲਈਏ ਗੁਰਬਾਣੀ ਤੋਂ ਖੋਜੀਏ ਉਹਦੀ ਬਜਾਏ ਭੈ ਦੇ ਕੇ ਬਸ ਆਪਣਾ ਥੱਲੇ ਸਿੱਖੀ ਵਿਦਾਲੀ ਸਿੱਖੀ ਵਿਦਾਲੀ ਸਿੱਖੀ ਵਿਦਾਲੀ ਸਿੱਖੀ ਵਿਦਾਲੀ ਉਹ ਸਿੱਖੀ ਤਾਂ ਸਿੱਖਿਆ ਨਾ ਬਦਲੀ ਸਿੱਖਿਆ ਕੋਲ ਹੈ ਤਾਂ ਸਿੱਖੀ ਹੈ ਕਿੰਨੀ ਸਿੱਖਿਆ ਸਾਡੇ ਕੋਲ ਉਹੀ ਸਿੱਖੀ ਹੈ ਸਿੱਖੀ ਤਾਂ ਸਿੱਖਿਆ ਦਾ ਸਿੱਖਿਆ ਤਾਂ ਹੈ ਨਹੀਂ ਗੁਰਬਾਣੀ ਦੀ ਸਮਝ ਤਾਂ ਹੈ ਨਹੀਂ ਜੇ ਸਮਝ ਹੁੰਦੀ ਤਾਂ ਰੌਲਾ ਕਾਤੇ ਪੈਂਦੇ ਆ ਰੌਲਾ ਹੀ ਨਾ ਸਮਝੀਦੇ ਨੇ ਜਿਹੜਾ ਹੁਣ ਰੌਲਾ ਪਿਆ ਹੋਇਆ ਨਾ ਇਹ ਪਿੱਛੇ ਪੈਂਦੇ ਰਹੇ ਨੇ 300 ਸਾਲ 250 ਸਾਲ ਤੋਂ ਰੌਲੇ ਨਾ ਸਮਝੀਦੇ ਰੌਲੇ ਨੇ ਸਾਰੇ ਜਦੋਂ ਸਮਝ ਆ ਗਈ ਸਾਰੇ ਹਟ ਜਾਣਗੇ ਜਿਉਂ ਜਿਉਂ ਸਮਝ ਆਈ ਹਟ ਜਾਣਗੇ ਦੂਆ ਨੂੰ ਨੂੰ ਸੈਟੀਸਫਾਈ ਕਰਾ ਨਹੀਂ ਸਕਦਾ ਆਪਣੀ ਆਪਣੀ ਮੱਤ ਚਲਾ ਰਹੇ ਨੇ ਜਿਵੇਂ ਕਿਸੇ ਨੂੰ ਲੱਗਦਾ ਆਪਣੀ ਮੱਤ ਦੀ ਸਿੱਖੀ ਹੈ ਲੋਕਾਂ ਨੇ ਕੀਤੀ ਹੋਈ ਆਪ ਆਪਣੀ ਬੁੱਧ ਦੀ ਸਿੱਖੀ ਹੈ ਜੀ ਮੈਨੂੰ ਚੰਗੀ ਲੱਗਦੀ ਹੈ ਸਿੱਖੀ ਮੈਂ ਕਹਿੰਦਾ ਇਹੀ ਹੋਣੀ ਚਾਹੀਦੀ ਹੈ ਗੁਰੂ ਨੂੰ ਕੀ ਜੰਗਾ ਲੱਗਦਾ ਹੈ ਗੁਰਬਾਣੀ 'ਚ ਕੀ ਲਿਖਿਆ ਹੋਇਆ ਹੈ ਇਹਦਾ ਮਤਲਬ ਨਹੀਂ ਹੈ ਇਹਨਾਂ ਨੂੰ ਉਧਰ ਨੂੰ ਤਾਂ ਗਏ ਨਹੀਂ ਪੁਰਾਸ ਰਹਿ ਰਾਹ ਦਾ ਸ਼ਬਦ ਨੇ ਰਹਿ ਰਾਹ ਦੀ ਬਾਣੀ ਅਸੀਂ ਰੋਜ਼ ਪੜ੍ਹਦੇ ਹਾਂ ਕਿੰਨੀਆਂ ਗਲਤੀਆਂ ਅਸੀਂ ਪੜ੍ਹ ਰਹੇ ਹਾਂ ਅਜੇ ਤੱਕ ਉਹ ਗਲਤੀਆਂ ਦਾ ਸੁਧਾਰ ਸਾਤੇ ਹੋਇਆ ਨਹੀਂ ਪਾੜ ਦਾ ਸੁਧਾਰ ਹੀ ਨਹੀਂ ਹੋ ਸਕਿਆ ਹੋਰ ਇਹਨਾਂ ਨੂੰ ਸਵਾ ਕਰਨਾ ਹੋਰ ਕੀ ਕਰਨਾ ਇਹਨਾਂ ਨੂੰ ਤਾਂ ਇਹ ਨਹੀਂ ਪਤਾ ਪਾੜ ਠੀਕ ਕੀ ਹੈ ਕਿੰਨੀਆਂ ਗਲਤੀਆਂ ਹੋਣਗੀਆਂ ਦੇਖ ਲਿਓ ਪਰ ਹੋ ਰਹੀਆਂ ਨੇ ਫਿਰ ਲੋਕ ਐਵੇਂ ਬੰਨੀ ਫਿਰਦੇ ਨੇ ਦਮਾਲੇ ਜਿਹੜੇ ਦਾਅਵੇ ਕਰਦੇ ਨੇ ਕਿ ਕਾਹਦੇ ਕਰਦੇ ਨੇ ਫਿਰ ਕੁਛ ਨਹੀਂ ਪੱਲੇ ਕਿਸੇ ਦੇ ਹੰਕਾਰ ਹੈ ਪੱਲੇ ਪੱਲੇ ਹੰਕਾਰ ਟਕਰਾਇਆ ਹੰਕਾਰ ਸਾਰਿਆਂ ਦਾ ਹੰਕਾਰ ਦੀ ਲੜਾਈ ਹੈ ਲੜਾਈ ਵੀ ਹੰਕਾਰ ਦੀ ਹੈ ਗੋਲ ਜਿੱਥੇ ਹੰਕਾਰ ਉੱਥੇ ਮਾਇਆ ਜਿੱਥੇ ਮਾਇਆ ਉੱਥੇ ਹੰਕਾਰ ਹੈ ਇਹ ਚੌਧਰ ਦੀ ਲੜਾਈ ਹੈ ਇਹ ਮਾਇਆ ਦੀ ਲੜਾਈ ਹੈ ਇਹ ਹੰਕਾਰ ਦੀ ਲੜਾਈ ਹੈ ਦੁਨਿਆਵੀ ਰੰਜਿਸ਼ਾਂ ਨੇ ਇਹਨਾਂ ਦੀਆਂ ਲੋਕਾਂ ਦੀ ਕੱਢਦੇ ਨੇ ਗੁਰੂ ਦੇ ਨਾਲ ਗੁਰਬਾਣੀ ਚ ਗਿਆਨ ਲੈਣ ਦੀ ਕੋਈ ਨਹੀਂ ਗੱਲ ਕਰ ਰਿਹਾ ਖੋਜ ਵਾਲੀ ਕੋਈ ਨਹੀਂ ਗੱਲ ਕਰ ਰਿਹਾ ਜੋ ਕਿਸੇ ਨੇ ਸ਼ੰਕਾ ਸ਼ੰਕਾ ਨੂੰ ਵਧਾ ਰਹੇ ਨੇ ਸੋ ਦੁਆਰ ਨਹੀਂ ਕਰ ਰਿਹਾ ਕੋਈ ਸ਼ੰਕਾ ਦਾ ਹਾਂਜੀ ਸੁਣ ਵੱਡਾ ਆਖਾ ਸਭ ਕੋਈ ਵੱਡਾ ਵੱਡਾ ਕਹੀ ਜਾਂਦੇ ਨੇ ਕਿਉਂ ਵੀ ਕਿਉਂ ਵੱਡੀ ਹੈ ਗੁਰਮਤ ਕਿਉਂ ਵੱਡੀ ਹੈ ਇਹਦਾ ਜਵਾਬ ਨਹੀਂ ਹੈ ਕਿਸੇ ਕੋਲ ਇਹ ਫਿਰ ਦੇਵੇ ਜਵਾਬ ਦੇਣੇ ਜਿਹੜੇ ਨੇ ਕਿਉਂ ਵੱਡੀ ਹੈ ਕਿਉਂ ਦਾ ਜਵਾਬ ਦੇਵੇ ਗੁਰਮਤ ਇੱਕ ਨਿਆਰੀ ਮਤ ਹੈ ਕੀ ਨਿਆਰਾ ਬਣ ਇਹ ਵੀ ਨਹੀਂ ਨੂੰ ਤਾਂ ਸਾਰੀਆਂ ਮਤਾਂ ਨਾਲ ਉਲਟੀ ਹੈ ਇਹ ਸੰਤਾਂ ਦੀ ਮਤ ਹੈ ਸੰਤਾਂ ਦੀ ਇੱਕੋ ਮਤ ਹੁੰਦੀ ਹੈ ਇੱਕੋ ਹੀ ਗੁਰਮਤ ਦੇਖੋ ਕਿੰਨੇ ਸੰਤ ਨੇ ਵਿੱਚ ਬੈਠੇ ਅਸਲੀ ਸੰਤ ਹਰ ਕੇ ਸੰਤ ਇਹ ਹਰ ਕੇ ਸੰਤਾਂ ਦੀ ਮਤ ਹੈ ਅਦੂਏ ਸੰਤਾਂ ਦੀ ਮਤ ਨਹੀਂ ਇਹਨਾਂ ਦੀ ਆਪੋ ਆਪਣੀ ਹੈ ਅਦੂਏ ਸੰਤਾਂ ਦੀ ਮਤ ਨਹੀਂ ਹੈ ਉਹਨਾਂ ਦੀ ਆਪੋ ਆਪਣੀ ਹੈ ਉਹਨਾਂ ਦੇ ਸਾਰੇ ਡੇਰਿਆਂ ਦੀ ਆਪੋ ਆਪਣੀ ਮਰਿਆਦਾ ਹੈ ਜਿੱਥੇ ਮਰਿਆਦਾ ਉੱਥੇ ਗੁਰਮਤ ਨਹੀਂ ਹੁੰਦੀ ਗੁਰਮਤ ਤੇ ਕੋਈ ਮਰਿਆਦਾ ਲਾਗੂ ਨਹੀਂ ਹੈ ਮਰਿਆਦਾ ਹੁੰਦਾ ਮੋਡੀਫਾਈ ਕਰਨਾ ਆਪਣੇ ਮਤਲਬ ਅਨੁਸਾਰ ਤੋੜ ਮਰੋੜ ਕਰਨੀ ਆਪਣੀ ਬੁੱਧ ਅਨੁਸਾਰ ਤੋੜ ਮਰੋੜ ਕਰ ਲੈਣਾ ਇੱਥੇ ਕੋਈ ਗੁੰਜਾਇਸ਼ ਨਹੀਂ ਆਪਣੀ ਬੁੱਧ ਨੂੰ ਦਖਲ ਦੇਣ ਦਾ ਆਦਮੀ ਨੂੰ ਗੁਰਮਤਿ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ ਖੋਜ ਕੇ ਜੋ ਇਹ ਕਹਿੰਦੀ ਆ ਉਹਨੂੰ ਮੰਨਣ ਦਾ ਕੰਮ ਮੰਨਣ ਦਾ ਹੁਕਮ ਹੈ ਸਾਰੇ ਆਪਣੀ ਆਪਣੀ ਮਤ ਕਿਲਾ ਰਹੇ ਨੇ ਜਿੱਥੇ ਆਪਣੀ ਮੱਤ ਹੈ ਉੱਥੇ ਗੁਰਮਤ ਨਹੀਂ ਰਹਿੰਦੀ ਹੁੰਦੀ ਮਰਿਆਦਾ ਵੀ ਜਿਹੜੀ ਕਹਿੰਦੇ ਪੰਥ ਪਰਮਣ ਮਰਿਆਦਾ ਉਹ ਉਹਨੇ ਗੁਰਮਤ ਰਹਿਣ ਦਿੱਤੀ ਹੋਈ ਨਹੀਂ ਉਸ ਨੇ ਨਹੀਂ ਰਹਿਣ ਦਿੱਤੀ ਉਹ ਜਿੰਨੇ ਗੁਰਮਤ ਦੇ ਜਿੰਨੇ ਜਿਨ੍ਹਾਂ ਨੇ ਮਰਿਆਦਾ ਬਣਾਈ ਉਹਨਾਂ ਨੂੰ ਗੁਰਮਤੀ ਸਮਝੇ ਹੈ ਨਹੀਂ ਸੀ ਜੇ ਸਮਝ ਹੁੰਦੀ ਤਾਂ ਜਿਹੜੇ ਗੁਰਬਲਾਸ ਪਾਸ਼ਾ 6ਵੀਂ ਇਹ ਆ ਭਾਈ ਸੰਤੋਖ ਸਿੰਘ ਦਾ ਜਿਹੜਾ ਅੰਡ ਬੰਡ ਲਿਖਿਆ ਹੋਇਆ ਹੈ ਇਹ ਆ ਭਾਈ ਗੁਰਦਾਸ ਦੇ ਰੋਦੇ ਜਿਹੜੀਆਂ 12 ਨੇ ਇਹਨਾਂ ਨੂੰ ਗੁਰਦਾਰੇ ਕਿਉਂ ਪ੍ਰਚਾਰ ਦੇ ਕਿਉਂ ਇਹ ਰੋਣਾ ਪੈਂਦਾ ਗੁਰਬਾਣੀ ਦੇ ਸਵਾ ਕਿਉਂ ਕਿਸੇ ਚੀਜ਼ ਨੂੰ ਪ੍ਰਚਾਰ ਦੇ ਇਤਿਹਾਸ ਨੂੰ ਕਿਉਂ ਗੁਰਦਾ ਨੇ ਵੰਡ ਦਿੰਦੇ ਕਿਉਂ ਰੋਣਾ ਪੈਂਦਾ ਸਭ ਝਗੜੇ ਦੀਆਂ ਜੜਾਂ ਨੇ ਦੂਸਰ ਗੁਰਬਾਣੀ ਨੂੰ ਛੱਡ ਕੇ ਸਭ ਕੁਝ ਝਗੜੇ ਦੀ ਜੜ ਪਹਿਲੇ ਗੁਰਬਾਣੀ ਨੂੰ ਸਮਝਦੇ ਫੇਰ ਕਿਸੇ ਹੋਰ ਚੀਜ਼ ਨੂੰ ਹੱਥ ਲਾਉਂਦੇ ਅਸੀਂ ਤਾਂ ਉਹਨਾਂ ਗ੍ਰੰਥਾਂ ਦੀ ਮਦਦ ਨਾਲ ਇਹਨੂੰ ਸਮਝਣ ਲੱਗੇ ਝੂਠ ਦੀ ਮਦਦ ਨਾਲ ਸੱਚ ਨਹੀਂ ਸਮਝਿਆ ਜਾ ਸਕਦਾ ਝੂਠ ਦੀ ਐਨਕ ਲਾ ਕੇ ਸੱਚ ਨਹੀਂ ਦਿੰਦਾ ਹੁੰਦਾ ਪਾਣੀ ਨੜਕਣ ਲੱਗੇ ਕੇਵਡ ਵੱਡਾ ਢੀਠਾ ਹੋਏ ਪਰ ਜੇ ਪੁੱਛਣ ਵੇ ਕਿੱਡਾ ਵੱਡਾ ਵੱਡਾ ਵੱਡਾ ਫਿਰ ਚੁੱਪ ਫਿਰ ਉਹੀ ਦੱਸੋ ਜਿਹਨੇ ਦੇਖਿਆ ਜੇ ਸਵਾਲ ਕਲਵੇ ਕਿਵੜ ਵੱਡਾ ਫਿਰ ਤਾਂ ਢੀਠਾ ਉਹ ਉਹੀ ਦੱਸੂਗਾ ਜਿਹਨੇ ਦੇਖਿਆ ਦੂਆ ਕਿਵੇਂ ਦੱਸ ਦੂਗਾ ਫਿਰ ਨਹੀਂ ਦੱਸ ਸਕਦਾ ਵੱਡਾ ਤਾਂ ਹੁੰਦਾ ਕਿ ਡੱਕ ਵੱਡਾ ਹੁੰਦਾ ਆ ਚੀਜ਼ ਵੱਡੀ ਹੁੰਦੀ ਹੈ ਐਡਾ ਵੱਡਾ ਫਿਰ ਜਿਹਨੇ ਦੇਖਿਆ ਉਹ ਦੱਸੂ ਸੁਣੀ ਸੁਣਾਈ ਗੱਲ ਕਹਿੰਦੇ ਨੇ ਲੋਕ ਸਾਰੇ ਕੀਮਤ ਪਾਏ ਨਾ ਕਹਿਆ ਜਾਏ ਉਹ ਕੀ ਦੱਸੂਗਾ ਕਿਵੜ ਵੱਡਾ ਕੀਮਤ ਨਹੀਂ ਪਾਈ ਜਾ ਸਕਦੀ ਦੱਸਿਆ ਵੀ ਨਹੀਂ ਜਾ ਸਕਦਾ ਕਿੰਨਾ ਵੱਡਾ ਕਾਦਰ ਨਾਲ ਮੁਕਾਬਲਾ ਕਰਾਂਗੇ ਕਿਹੜੀ ਚੀਜ਼ ਹੈ ਡਿਵਟੀ ਜੀ ਨਾਲ ਦੱਸਾਂਗੇ ਸਾਰੀ ਰਚਨਾ ਤਾਂ ਉਹਦੇ ਵਿੱਚ ਹੈ ਸੁਖ ਸਾਗਰ ਐਡਾ ਵੱਡਾ ਭਵ ਸਾਗਰ ਉਹਦੇ ਵਿੱਚ ਹੈ ਹੁਣ ਭਵ ਸਾਗਰ 'ਚ ਖੜਾ ਆਦਮੀ ਕੀ ਦੱਸੂ ਸੁਖ ਸਾਗਰ ਕਿੱਡਾ ਖੜਾ ਤਾਂ ਭਵ ਸਾਗਰ 'ਚ ਕਬਾਲਟੀ 'ਚ ਮੱਛੀ ਪਾਈ ਹੋਈ ਹੈ ਜਾਂ ਕਿਸੇ ਚੀਜ਼ 'ਚ ਪਿੰਜਰੇ 'ਚ ਜਾਲ 'ਚ ਮੱਛੀ ਫਸੀ ਹੋਈ ਹੈ ਜਾਲ ਸਮੁੰਦਰ ਵਿੱਚ ਹੈ ਡੁੱਬਿਆ ਹੈ ਜਾਲ ਮੱਛੀ ਪਾਣੀ ਦੇ ਵਿੱਚ ਹੈ ਪਰ ਜਾਲ ਦੇ ਅੰਦਰ ਆ ਨਾ ਮੱਛੀ ਤਾਂ ਜਿਹਨੂੰ ਪੁੱਛੇ ਵੀ ਦਰਿਆ ਘੱਡਾ ਵੱਡਾ ਮੱਛੀ ਕੀ ਦੱਸ ਤੂੰ ਦਰਿਆ ਘੱਡਾ ਵੱਡਾ ਜਾਲ ਤੋਂ ਤਾਂ ਬਾਹਰ ਨਹੀਂ ਜਾ ਸਕਦੀ ਉਹ ਜੇ ਜਾਲ ਵੱਡਾ ਵੀ ਹੈ ਜਾਲ 'ਚ ਘੁੰਮੀ ਜਾਊਗਾ ਦਰਿਆ ਘੱਡਾ ਵੱਡਾ ਸਮੁੰਦਰ ਘੱਡਾ ਵੱਡਾ ਮੱਛੀ ਕੀ ਦੱਸੂ ਅਸੀਂ ਤਾਂ ਜਾਲ ਚੱਲਦੇ ਭਰਮ ਦੇ 'ਚ ਇਹ ਸੰਸਾਰ ਦਾ ਜਾਲ ਹੈ ਜਾਲ ਵਾਲੇ ਬੰਦੇ ਕੀ ਦੱਸਣਗੇ ਜਾਲ ਤਾਂ ਸਾਰੇ ਹੀ ਉਹਦੇ ਵਿੱਚ ਹੈ ਸੁਖ ਸਾਗਰ ਦੇ ਵਿੱਚ ਹੈ ਇਹ ਕਿਵੇਂ ਦੱਸ ਦੇਣਗੇ ਦੱਸੂ ਉਹ ਜਿਹੜਾ ਜਾਲ ਤੋਂ ਕਮ ਕਮ ਜਾਲ ਤੋਂ ਤਾਂ ਬਾਹਰ ਨਿਕਲ ਜੂ ਜਿਹੜੇ ਜਾਲ ਤੋਂ ਬਾਹਰ ਨਿਕਲੇ ਨੇ ਉਹਨਾਂ ਨੇ ਦੱਸਿਆ ਕੀਮਤ ਪਾਈ ਨਾ ਕਿਹਾ ਜਾਏ ਉਹਨਾਂ ਨੇ ਇਹ ਕਿਹਾ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਲੋਕਾਂ ਕਹਿਣੇ ਵਾਲੇ ਤੇਰੇ ਰਹੇ ਸਮਾਏ ਰਹੇ ਸਮਾਏ ਰਹਿਣੇ ਸਮਾਏ ਰਹਿਣੇ ਰਹਿਣੇ ਕਹਿਣੇ ਵਾਲੇ ਤੇ ਰਹੇ ਸਮਾਏ ਆ ਜਿਹੜੇ ਕਹਿਣੇ ਵਾਲੇ ਪਰ ਸਮਾਈ ਰਹਿੰਦੇ ਨੇ ਤੇਰੇ ਚ ਜਿਹੜੇ ਦੱਸਣ ਵਾਲੇ ਨੇ ਉਹ ਤੇਰੇ ਚ ਸਮਾਏ ਹੁੰਦੇ ਨੇ ਉਹ ਕੀ ਦੱਸਣ ਕਿੱਡਾ ਬੜਾ ਬੱਚੀ ਕੀ ਦੱਸੇ ਕਹਿੰਦੇ ਮੈਨੂੰ ਤਾਂ ਪਤਾ ਮੇਰੇ ਚਾਰ ਸਵੇਰੇ ਜਿੱਥੇ ਜਾਨੀ ਹੈ ਪਾਣੀ ਪਾਣੀ ਬਸ ਐਨਾ ਹੀ ਪਤਾ ਜਿੱਦੋਂ ਜਾਵਾਂ ਪਾਣੀ ਉਹ ਪਾਣੀਆਂ ਚਾਰ ਸਵੇਰੇ ਬਸ ਐਨਾ ਹੀ ਪਤਾ ਮੈਨੂੰ ਹੋਰ ਕੁਝ ਨਹੀਂ ਪਤਾ ਹੁਕਮ ਦੇ ਵਿੱਚ ਹੈ ਜਿੱਧਰ ਜਾਂਦਾ ਹੁਕਮ ਦੇ ਵਿੱਚ ਹੀ ਹੈ ਹੁਕਮ ਸਰ ਵਿਆਪੀ ਹੈ ਹੁਕਮ ਹੈ ਸਮੁੰਦਰ ਇਹਦੇ ਵਿੱਚ ਹੀ ਹੈ ਸਾਰੀ ਦੁਨੀਆ ਸਾਰੇ ਜੀ ਜੰਤ ਹੁਕਮ ਦੇ ਦੀ ਪਾਲਣਾ ਕਰ ਰਹੇ ਨੇ ਹੁਕਮ ਸਭ ਦਾ ਜੀਵਨ ਦਾਨ ਹੈ ਹੁਕਮ ਨਾਲੇ ਮਰਨਾ ਹੁਕਮ ਨਾਲੇ ਜਿਉਣਾ ਹੁਕਮ ਨਾਲੇ ਪਰਵਰਿਸ਼ ਹੈ ਸਭ ਦੀ ਕੀ ਇਹਦੀ ਵਡਿਆਈ ਕੋਈ ਗੱਲ ਨੂੰ ਕੀ ਵਡਿਆਈ ਕਰੇ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਗਹਿਰ ਗੰਭੀਰਾ ਤੇਰੀ ਗਹਿਰਾਈ ਇਹ ਬਹੁਤ ਐਨੀ ਹੈ ਔਰ ਇਹਨਾਂ ਤੋਂ ਗੰਭੀਰ ਹੈ ਇਹ ਨਹੀਂ ਕਹਦਾ ਮੈਂ ਬਹੁਤ ਗਹਿਰਾ ਗਹਿਰਾ ਬੋਲਦਾ ਹੀ ਨਹੀਂ ਚੁੱਪ ਫਿਰ ਵੀ ਲੋਕ ਅੱਡਿਆਂ ਨੇ ਹੰਕਾਰ ਦੀਆਂ ਗੱਲਾਂ ਕਰਦੇ ਨੇ ਪੱਲੇ ਕੁਝ ਵੀ ਨਹੀਂ ਤੂੰ ਕਦੇ ਆਪਣੇ ਮੂੰਹ ਤੋਂ ਆਪਣੀ ਵਡਿਆਈ ਦੀ ਗੱਲ ਨਹੀਂ ਕੀਤੀ ਵਡਿਆਈ ਕਿਸ ਨੂੰ ਬਖਸ਼ੀ ਹੈ ਦਰਸ਼ਨ ਕਰਵਾਇਆ ਵਡਿਆਈ ਦਾ ਸਰ ਉਹ ਨਾਮ ਨਾ ਜੋੜ ਕੇ ਉਹ ਵੀ ਨਾਮ ਨਾ ਜੋੜ ਕੇ ਦੱਸਿਆ ਕੁਝ ਨਹੀਂ ਜੇ ਦੱਸਣ ਜੇ ਕਹਿੰਦੇ ਤਾਂ ਦੇਖਣਾ ਆ ਨਾਮ ਦੇ ਨਾਲ ਜੁੜ ਜਾ ਥੋੜਾ ਜਿਹਾ ਆਪੇ ਪਤਾ ਲੱਗ ਜੂ ਨਾਮ ਕੀ ਕਰ ਰਿਹਾ ਹੈ ਇਹ ਤਾਂ ਸਾਰਾ ਅੰਦਾਜ਼ਾ ਲਾ ਲਈ ਗੈਰ ਗੰਭੀਰਾ ਗੁਣੀ ਗਹਿਰਾ ਕੋਈ ਨਾ ਜਾਣਾ ਤੇਰਾ ਕੀਤਾ ਕੇ ਗੁਣੀ ਗਹਿਰਾ ਜਿੱਥੇ ਜਾਵੋ ਉਹਦੇ ਗੁਣੇ ਗੁਣ ਦੇਖਣ ਨੂੰ ਮਿਲਦੇ ਨੇ ਔਗਣ ਕੋਈ ਹੈ ਨਹੀਂ ਬੁਰਾਈ ਕੋਈ ਹੈ ਹੀ ਨਹੀਂ ਉਹਦੇ ਵਿੱਚ ਗੁਣਾ ਦਾ ਹੀ ਗੁਣਾ ਦਾ ਹੀ ਭਰਿਆ ਪਿਆ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਪਹਿਲਾਂ ਤਾਂ ਇਹੀ ਨਹੀਂ ਕੋਈ ਜਾਣਦਾ ਆ ਜਿਹੜਾ ਸੰਸਾਰ ਰਚਣਾ ਹੈ ਕਿੱਡਾ ਵੱਡਾ ਹੈ ਚੀਰਾ ਚੀਰਾ ਉਹਦੇ ਵਿੱਚੋਂ ਹੀ ਹੈ ਨਾ ਪਾਰਟ ਹੈ ਤੇਰਾ ਹਿੱਸਾ ਜਿਹੜਾ ਚੀਰ ਕੇ ਤਾਂ ਅੱਡ ਕੀਤਾ ਹੋਇਆ ਆਪਣੇ ਨੂੰ ਵੱਖਰਾ ਕੀਤਾ ਸੰਸਾਰ ਇਹ ਨਹੀਂ ਕੋਈ ਦੱਸ ਸਕਦਾ ਕਿੱਡਾ ਵੱਡਾ ਤੈਨੂੰ ਰੱਖੀ ਦਸੀਏ ਹੁਣ ਇਹ ਹੀ ਨਹੀਂ ਕੋਈ ਜਾਣਦਾ ਤੇਰਾ ਕਿਤਾ ਜਿਹੜਾ ਤੇਰਾ ਬਣਾਇਆ ਕਿ ਇਹ ਕਿੱਡਾ ਵੱਡਾ ਹੈ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਜਿੰਨੇ ਵੀ ਸੁਰਤੇ ਤੇ ਤੇਰੇ ਨਾਲ ਸੁਰਤ ਧਿਆਨ ਜੋੜਨ ਵਾਲੇ ਸੀ ਧਿਆਨੀਆਂ ਨੇ ਸੁਰਤੇ ਜੋੜ ਜੋੜ ਕੇ ਬਥੇਰੇ ਥੱਕ ਲੈ ਕਮਾਈ ਕਰ ਲਈ ਮਿਲ ਸੁਰਤ ਕਮਾਈ ਮਿਲ ਕੇ ਇਕੱਠੇ ਹੋ ਕੇ ਜੋਗੀ ਧਿਆਨ ਲਾਉਂਦੇ ਤੇ ਇਕੱਠੇ ਹੋ ਕੇ ਲਾਉਂਦੇ ਸੀ ਦੋ ਮਿਲ ਕੇ ਵੀ ਧਿਆਨ ਲਾ ਕੇ ਦੇਖ ਲਿਆ ਸੁਰਤ ਕਮਾਈ ਸਭ ਕੀ ਕਿੱਥੇ ਤੱਕ ਹੈ ਅੰਤ ਕੋ ਪਾਵਣ ਜੋਗ ਹੈ ਕਿੱਥੇ ਤੱਕ ਹੈ ਦੇਖਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਪਤਾ ਸਮਝ ਨਹੀਂ ਆਈ ਹਾਂ ਸਭ ਕੀ ਮਤ ਮਿਲ ਕੀਮਤ ਪਾਈ ਸਭ ਇੱਥੇ ਪੜਦੇ ਨੇ ਸਭ ਕੀਮਤ ਮਿਲ ਕੀਮਤ ਪਾਈ ਗਲਤ ਪੜਦੇ ਨੇ ਸਾਰੇ ਸਭ ਕੀ ਮਤ ਮਿਲ ਕੀਮਤ ਪਾਈ ਸਾਰਿਆਂ ਦੀ ਮਤ ਉਹ ਮਿਲ ਕੇ ਕਰਦੇ ਤੇ ਨਾ ਧਿਆਨ ਸਾਰਿਆਂ ਨੇ ਆਪਣੀ ਅਕਲ ਮਿਲਾ ਕੇ ਵੀ ਕੀਮਤ ਪਾ ਕੇ ਦੇਖ ਲਈ ਸਾਰਿਆਂ ਨੇ ਰਹਿ ਕਰਕੇ ਇਕੱਠੇ ਬੈਠ ਕੇ ਕੀਮਤ ਪਾਉਣ ਦੀ ਕੋਸ਼ਿਸ਼ ਕੀਤੀ ਇੰਨੀਆਂ ਮਤਾਂ ਨੇ ਸਭ ਕੀ ਮੱਤ ਸਭ ਕੀ ਮਤ ਮਿਲ ਕੀਮਤ ਪਾਈ ਕੀਮਤ ਪਾ ਕੇ ਦੇਖ ਲਈ ਜਾਨੀ ਤੇ ਸਭ ਕੀਮਤ ਮਿਲ ਕੀਮਤ ਕਹੀ ਆ ਕੀਮਤ ਨੂੰ ਕੀਮਤ ਕਵੇ ਕੀਮਤ ਨਾਲ ਮਿਲ ਜੂ ਕੀਮਤ ਤਾਂ ਮਿਲਾ ਕੀਮਤ ਪਾਈ ਹੁੰਦਾ ਫਿਰ ਬਾਠ ਇੱਥੇ ਕੀਮਤ ਵਰਗੀ ਨੇ ਪਾਈ ਸਭ ਕੀਮਤ ਮਿਲ ਕੀਮਤ ਪਾਈ ਸਭ ਕੀਮਤ ਨੇ ਮਿਲ ਕੇ ਕੀਮਤ ਪਾਈ ਕੀਮਤ ਤਾਂ ਜੜ ਹੁੰਦੀ ਹੈ ਕੀਮਤ ਪਾਊਗਾ ਚੇਤਨ ਇੱਕ ਕੀਮਤ ਇੱਕੋ ਕੀਮਤ ਹੈ ਦੋਈ ਮਤ ਹੈ ਸਭ ਕੀ ਮਤ ਮਤ ਚੇਤਨ ਹੁੰਦੀ ਹੈ ਸਭ ਕੀ ਮਤ ਸਭ ਨੇ ਆਪਣੀ ਮਤ ਮਿਲਾ ਕੇ ਇੱਕ ਜਗ੍ਹਾ ਸਾਰਿਆਂ ਨੇ ਇਕੱਠੇ ਹੋ ਕੇ ਜੀਵਾਂ ਨੇ ਕੀਮਤ ਪਾ ਕੇ ਦੇਖ ਲਈ ਜਿਹਨੇ ਭਗਤ ਨੇ ਜਿੰਨੀਆਂ ਮੱਤਾਂ ਨੇ ਉਹਨਾਂ 'ਚ ਕੌਣ ਕੌਣ ਨੇ ਜਿਨ੍ਹਾਂ ਨੇ ਕੀਮਤ ਪਾਈ ਹੈ ਗਿਆਨਵਾਨ ਨੇ ਗਿਆਨੀ ਗਿਆਨੀ ਧਿਆਨੀ ਗੁਰਗੁਰਹਾਈ ਕੀਮਤ ਪਾਉਣ ਵਾਲਿਆਂ ਵਿੱਚ ਗਿਆਨਵਾਨ ਵੀ ਸਾਰੇ ਆ ਗਏ ਧਿਆਨ ਜੋੜਨ ਵਾਲੇ ਵੀ ਸਾਰੇ ਆ ਗਏ ਧਿਆਨੀ ਗੁਰ ਦੁਨੀਆ ਨੂੰ ਉਪਦੇਸ਼ ਕਰਨ ਵਾਲੇ ਵੀ ਆ ਗਏ ਗੁਰ ਗੁਰਹਾਈ ਉਹਨਾਂ ਦੇ ਕਹੋ ਗੁਰ ਵੀ ਆ ਗਏ ਜਿਹੜੇ ਜਿਹੜੇ ਅੱਜ ਉਪਦੇਸ਼ ਕਰਦੇ ਨੇ ਜਿਨ੍ਹਾਂ ਨੂੰ ਉਪਦੇਸ਼ ਕਰਨ ਵਾਲੇ ਹੋਰ ਪਿੱਛੇ ਬੈਠੇ ਨੇ ਜੋ 108 ਔਰ 1008 1008 ਹੋਰ ਜਿਹਨਾਂ ਨੂੰ ਪੜਾਏ ਹੋਏ ਜਿਹਨਾਂ ਦੇ 108 ਨੇ 108 ਵਾਲਿਆਂ ਦੇ ਗੁਰੂ 108 ਨੇ ਜਿਹੜੇ ਉਹ ਗੁਰ ਹਾਈ ਨੇ ਜਿਹੜੇ ਉਹ ਸਾਰਿਆਂ ਨੇ ਇਕੱਠੇ ਹੋ ਕੇ ਕੀਮਤ ਪਾ ਲਈ ਕਹਿਣ ਨਾ ਜਾਏ ਤੇਰੀ ਤਲਵੜਿਆਈ ਕਹਿਣਾ ਕਹਿਣ ਨਾ ਜਾਈ ਤੇਰੀ ਤਲਵੜਿਆਈ ਵੜਿਆਈ ਤੇਰੀ ਤਿਲ ਜਿੰਨੀ ਵੀ ਵੜਿਆਈ ਨਹੀਂ ਕਰ ਸਕੇ ਉਹ ਉਹਨਾਂ ਚਿਰ ਨਹੀਂ ਕਰ ਸਕੇ ਜਿੰਨਾ ਚਿਰ ਆਪਣੀ ਵਡਿਆਈ ਤੈ ਆਪ ਨਹੀਂ ਬਖਸ਼ਤੀ ਕਿਸੇ ਨੂੰ ਜਿੰਨਾ ਚਿਰ ਨਾਮ ਕਰ ਜਿੰਨਾ ਚਿਰ ਤੈ ਆਪਣਾ ਨਾਮ ਬਿਨਾ ਕੰਨਾਂ ਤੇ ਸੁਣਨ ਵਾਲੀ ਬਾਣੀ ਉਹਨਾਂ ਨੂੰ ਦੇ ਨਹੀਂ ਦਿੱਤੀ ਜਿੰਨਾ ਚਿਰ ਆਪਣੀ ਵਡਿਆਈ ਤੈ ਆਪ ਨਹੀਂ ਉਹਨਾਂ ਨੂੰ ਦਸੀ ਉਹਨਾਂ ਤੇ ਆਪਣੀ ਵਡਿਆਈ ਆਪ ਨਹੀਂ ਕਰਵਾਈ ਕੋਈ ਉਹਦੀ ਵਡਿਆਈ ਨਹੀਂ ਕਰ ਸਕਦਾ ਆਪਣੇ ਲੈਵਲ ਤੇ ਇਹਦਾ ਵੀ ਇਹੀ ਮਤਲਬ ਹੈ ਇਹੀ ਗੱਲ ਸੁਖਣੀ ਸਾਹਿਬ ਜੀ ਖੋਲੀ ਹੈ ਤੁਮਰੀ ਉਸ ਤੇ ਤੁਮ ਤੇ ਹੋਏ ਨਾਨਕ ਨੂੰ ਜਾਣ ਸਕੋਏ ਗਿਆਨੀ ਧਿਆਨੀ ਸਾਰੇ ਮਿਲ ਕੇ ਕਰਕੇ ਦੇਖਣ ਨਹੀਂ ਹੋ ਸਕਦਾ ਉਹ ਜਾ ਉਹ ਚਾਹੁੰਦਾ ਫਿਰ ਅਵਦਾਸ ਤੇ ਵੀ ਕਰਾ ਲੈਂਦਾ ਫਿਰ ਅਬਦਾਸ ਤੇ ਕਰਾ ਲੈ ਜਿਹਨੂੰ ਪੁੱਛਦਾ ਕੋਈ ਨਹੀਂ ਉਹ ਤੇ ਕਰਵਾ ਲੈਂਦਾ ਉਹ ਕਬੀਰ ਤੇ ਕਰਵਾ ਲੈਂਦਾ ਉਹ ਨਾਮਦੇਵ ਤੇ ਕਰਵਾ ਲੈਂਦਾ ਨਾਮਦੇਵ ਜਿਹੜਾ ਕਹਿੰਦਾ ਆੜ ਦੇ ਦਾਮ ਕੋ ਜੀਵ ਰੋ ਪਿਓ ਖੀਣ ਉਹ ਮੈਨੂੰ ਤਾਂ ਫੁੱਟੀ ਕੌਡੀ ਬਰਾਬਰ ਨਹੀਂ ਸੀ ਮੈਂ ਤਾਂ ਹੈਗਾ ਜਦੋਂ ਬੜਿਆਈ ਕਰਾਉਂਦਾ ਜਿਹਨੂੰ ਫੁੱਟੀ ਕੌਡੀ ਨਹੀਂ ਸਮਝਦੇ ਵਿਦਵਾਨ ਉਹ ਤੋਂ ਕਰਾ ਲੈਂਦਾ ਨਹੀਂ ਕਰ ਸਕਦੇ ਸਾਰੇ ਇਕੱਠੇ ਹੋ ਕੇ ਨਹੀਂ ਕਰ ਸਕਦੇ ਜੇ ਇਸ ਗੱਲ ਦਾ ਭੇਜ ਜਾਣਦੇ ਹੁੰਦੇ ਤਾਂ ਪਾਠ ਦਰਸਤ ਹੋ ਜਾਂਦਾ ਇਹ ਗੱਲ ਸਾਰੀ ਦਾ ਸਮਝ ਆਉਂਦੀ ਨਾ ਜੇ ਗੁਰਮਤਿ ਦੀ ਸਮਝ ਆਉਂਦੀ ਤਾਂ ਪਾਠ ਕਰੇ ਗਲਤ ਨਾ ਕਰਦੇ ਤੋਂ ਪਤਾ ਲੱਗਦਾ ਇਹਨੂੰ ਗੁਰਮਤਿ ਬਿਲਕੁਲ ਸਮਝ ਨਹੀਂ ਆ ਕਿਸੇ ਨੂੰ ਉਹ ਵਿੱਚ ਜਿਹੜੇ ਤੁਰੇ ਫਿਰਦਾ ਦਮਾਲੇ ਬਣ ਕੇ ਦਰਸ਼ਨ ਸੋ ਵਰਗੇ ਇਹ ਵਿੱਚ ਹੀ ਨੇ ਸਾਰੇ ਕਿਸੇ ਨੂੰ ਨਹੀਂ ਪਤਾ ਹੈ ਗੁਰਮਤਿ ਕੀ ਕਹਿੰਦੀ ਹੈ ਇਹ ਕਹਿੰਦੀ ਹੁੰਦੀ ਪਾਠ ਸ਼ੁੱਧ ਕਰ ਲੈਂਦੇ ਉਹਨੂੰ ਗੱਲਾਂ ਦੀਆਂ ਐ ਰੌਲਾ ਪਾਉਣ ਵਾਲੀਆਂ ਵੀ ਵਾਹੀ ਕਰੋ ਪੈ ਗਏ ਤੁਸੀਂ ਘੜੇ ਦਾ ਆ ਤਾਂ ਤੁਸੀਂ ਕੀਤਾ ਨਹੀਂ ਹੁਣ ਤੇ ਤੂੰ ਜਾਇਦਾਰ ਸੀ ਅਕਾਲ ਦਾ ਫਿਰ ਕੀ ਕਰਦਾ ਰਿਹਾ ਤੂੰ ਉੱਥੇ ਬੈਠਾ ਸਭ ਉਹੀ ਲੰਬੋੜ ਸੰਖ ਨੇ ਫੂਕ ਮਾਰਦਾ ਕੋਈ ਆ ਬਾਈ ਦੇ ਸੰਖ ਆਪ ਨਹੀਂ ਨਾ ਵੱਜਦਾ ਹੁੰਦਾ ਵਜਾਇਆ ਵੱਜਦਾ ਹੁੰਦਾ ਇਹ ਵਜਾਏ ਵੱਜਣ ਵਾਲੇ ਸੰਖ ਨੇ ਸਾਰੇ ਹੀ ਖਬਰਾਂ ਕੌਣ ਵਜਾਉਂਦਾ ਕਿਸੇ ਨੂੰ ਕੋਈ ਵਜਾਉਂਦਾ ਕਿਸੇ ਨੂੰ ਕੋਈ ਵਜਾਉਂਦਾ ਉਹ ਕਹਿੰਦਾ ਰੋ ਵਜਾਉਂਦਾ ਉਹ ਕਹਿੰਦਾ ਰੋ ਵਜਾਉਂਦਾ ਜਿੰਨਾ ਜਰ ਦੁਨੀਆ ਵਜਾਈ ਵੱਜਦੀ ਹੈ ਜਿੰਨਾ ਜਰ ਦੀਨ ਨਾਲ ਨਹੀਂ ਜੁੜਿਆ ਹੋਇਆ ਵਜਾਇਆ ਵੱਜਦਾ ਹੈ ਇਹ ਵਜਾਇਆ ਹੀ ਵੱਜੂਗਾ ਜੇ ਪਰਮੇਸ਼ਰ ਵਜਾਵੇ ਇਹ ਤਾਂ ਇਹ ਮੇਰੇ ਨੂੰ ਕੋਈ ਮਾਇਆ ਵਜਾਵੇ ਜਾਂ ਕਿਸੇ ਦਾ ਭੈ ਵਜਾਵੇ ਜਾਂ ਕਿਸੇ ਦੀ ਲਿਹਾਜ ਵਜਾਵੇ ਜਾਂ ਇਹਦਾ ਸਵਾਰਥ ਵਜਾਵੇ ਕੋਈ ਤਾਂ ਵਜਾਊ ਹੈ ਤਾਂ ਵਜਦੇ ਰਹੇ ਦੂਰੀ ਵਜਾਈ ਵੱਜਦੀ ਤੂੰ ਵੀ ਵਜੇ ਨਾਲ ਕਹਿੰਦਾ ਤੂੰ ਵੀ ਨਾਲ ਹੀ ਹੈ ਭਾਈ ਬੱਚੇ ਹੀ ਹੈ ਤੂੰ ਵੀ ਦੂਰੀ ਦੇ ਪਰ ਸੋਈ ਜੀਓ ਨਾ ਵੱਜਦਾ ਜਸੱਲਾ ਕਰਦਾ ਸਾਰ ਹਾਂ ਜਸੱਲਾ ਕਰਦਾ ਸਾਰ ਉਹ ਅੱਲਾ ਦਾ ਵਜਾਇਆ ਵੱਜਦਾ ਹੈ ਉਹ ਕਦੇ ਵੱਜੂਗਾ ਜੇ ਉਹਦੇ ਬਜਾਏ ਵੱਜਦੇ ਤਾਂ ਦਰੁਸਤ ਕਰ ਲੈਂਦੇ ਉਹ ਰੌਲਾ ਪਾਈ ਜਾਂਦੇ ਤੁਸੀਂ ਤੁਹਾਡੇ ਪੱਲੇ ਕੀ ਹੈ ਹੁਣ ਤੱਕ ਕੱਖ ਨਹੀਂ ਉਹਦੇ ਪੱਲੇ ਕਿਸੇ ਦੇ ਵੀ ਹੱਥ ਪਾਉਂਦੇ ਨੇ ਬਾਹਰ ਨੂੰ ਆਹੀ ਦਰੁਸਤ ਕਰ ਲੈਂਦੇ ਤੁਸੀਂ ਪਾਠ ਹੋਰ ਤੁਸੀਂ ਸਵਾਹ ਦਰੁਸਤ ਕਰ ਲਓਗੇ ਵਿਗਾੜ ਦੋਗੇ ਤੁਸੀਂ ਹਾਂ ਸਭ ਸਤ ਸਭ ਤਪ ਸਭ ਚੰਗਿਆਈਆਂ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਬੜਿਆਈਆਂ ਸਿੱਧ ਪੁਰਖ ਨੇ ਜਿਹੜੇ ਸਮਝਦਾਰ ਨੇ ਉਹਨਾਂ ਦੀ ਬੜਿਆਈ ਲੋਕ ਕਰਦੇ ਹੀ ਨੇ ਕਰਦੇ ਨੇ ਸੰਸਾਰੀ ਬੜਿਆਈਆਂ ਨੇ ਉਹਨਾਂ ਦੀਆਂ ਸਭ ਸਤ ਸਭ ਤਪ ਸਭ ਚੰਗਿਆਈਆਂ ਚੰਗਿਆਈਆਂ ਦੀਆਂ ਤਪਦੀਆਂ ਸਾਧੀਆਂ ਵਡਿਆਈਆਂ ਹੁੰਦੀਆਂ ਨੇ ਸਤਪੁਰਖ ਹੁੰਦੇ ਨੇ ਇਹ ਲੋਕ ਉਹ ਸਮਝਦਾਰ ਹੋ ਜਾਂਦੇ ਨੇ ਆਮ ਪਬਲਿਕ ਨੂੰ ਸਤਪੁਰਖ ਨੂੰ ਕਹਿੰਦੇ ਨੇ ਜਿਹੜੇ ਆਮ ਪਬਲਿਕ ਨੂੰ ਤਾਂ ਗਿਆਨ ਦੇ ਸਕਦੇ ਨੇ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਉਹਨਾਂ ਨੇ ਆਤਮ ਗਿਆਨੀ ਨਹੀਂ ਹੁੰਦੇ ਦੁੱਧ ਬਿਨ ਸਿੱਧੀ ਕਿਵੇਂ ਨਾ ਪਾਈਏ ਉਹ ਦੱਸਦੇ ਨੇ ਇੰਨੀ ਉਹ ਗੱਲ ਦੱਸਦੇ ਨੇ ਕਿ ਭਾਈ ਮਾੜੇ ਕੰਮ ਨਾ ਕਰੋ ਇਹਦਾ ਮਤਲਬ ਇਹ ਨਹੀਂ ਹੈਗਾ ਬਈ ਆਇਓ ਆਪਾਂ ਆਏ ਹਾਂ ਜੀਵਨ ਹੈ ਚਲੇ ਜਾਣਾ ਇੱਥੇ ਲੈ ਕੁਝ ਨਹੀਂ ਜਾਣਾ ਮੋਟੀਆਂ ਮੋਟੀਆਂ ਗੱਲਾਂ ਕਰਦੇ ਨੇ ਠੀਕ ਠੀਕ ਬਾਹਰ ਵਿਰੋਧ ਨਹੀਂ ਕਰਨਾ ਚਾਹੀਦਾ ਇਹ ਨਹੀਂ ਕਰਨਾ ਚਾਹੀਦਾ ਉਹ ਚੰਗੀਆਂ ਗੱਲਾਂ ਨੇ ਚੰਗਾ ਉਪਦੇਸ਼ ਕਰਦੇ ਨੇ ਆਪ ਵੀ ਚੰਗੇ ਹੁੰਦੇ ਨੇ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਪਾਸ ਹੋ ਗਏ ਪਾਸ ਨਹੀਂ ਹੋਏ ਪਾਸ ਦਾ ਘਰ ਬਹੁਤ ਦੂਰ ਹੈ ਉਹ ਤੁਰੇ ਹੋਏ ਨੇ ਰਾਹ ਦੇ ਵਿੱਚ ਠੀਕ ਹੈ ਤੁਰੇ ਹੋਏ ਨੇ ਉਧਰ ਨੂੰ ਪਰ ਪਾਸ ਦਾ ਘਰ ਬਹੁਤ ਦੂਰ ਹੈ ਪਾਸ ਹੋਏ ਉਹ ਨਹੀਂ ਲਦੀਆ ਬਣੀ ਪਾਸ ਵਾਲੇ ਗੱਲ ਹੋਰ ਹੈ ਹਾਂ ਤੁਦ ਬਿਨਾ ਸਿੱਧੀ ਕਰੇ ਨਾ ਪਾਈਆ ਪਰ ਤੇ ਤੋਂ ਬਿਨਾ ਤਾਂ ਸਿੱਧੀ ਨਹੀਂ ਕਿਸੇ ਨੇ ਪਾਈ ਉਹਨਾਂ ਨੂੰ ਸਿੱਧੀ ਕਿੱਥੋਂ ਮਿਲੀ ਹੈ ਸਤਪੁਰਖਾਂ ਨੂੰ ਉਹਨਾਂ ਨੂੰ ਸੰਸਾਰ ਦੇ ਲੋਕਾਂ ਨੇ ਸਿੱਧੀ ਦਿੱਤੀ ਹੈ ਆ ਜਿਹੜੇ ਬਣੇ ਫਿਰਦੇ ਨੇ ਸੰਤ ਇਹ ਸੰਸਾਰੀ ਸੰਤ ਨੇ ਸੰਸਾਰ ਦੇ ਲੋਕਾਂ ਨੇ ਇਹਨਾਂ ਨੂੰ ਬ੍ਰਹਮ ਦੀ ਪਦਵੀ ਦਿੱਤੀ ਹੈ ਪਰਮੇਸ਼ਰ ਨੇ ਨਹੀਂ ਦਿੱਤੀ ਹੈ ਇੱਕ ਤਾਂ ਉਹ ਤੋਂ ਮਿਲਦੀ ਹੈ ਸਿੱਧੀ ਇੱਕ ਸੰਸਾਰ ਤੋਂ ਮਿਲਦੀ ਹੈ ਸਿੱਧੀ ਦੋ ਕਿਸਮ ਦੀਆਂ ਸਿੱਧੀਆਂ ਹੁੰਦੀਆਂ ਸੰਸਾਰ ਦੇ ਲੋਕਾਂ ਦਾ ਕੀ ਹੈ ਇਹਨਾਂ ਦਾ ਕੀ ਹੈ ਇਹ ਤਾਂ ਹਰ ਮਾਂ ਨੂੰ ਆਪਣਾ ਪੁੱਤ ਚੰਦ ਲੱਗਦਾ ਹੀ ਹੈ ਉਹਦੇ ਵਾਸਤੇ ਤਾਂ ਉਹੀ ਚੱਲਦਾ ਚਾਹੇ ਜਿਹੜਾ ਮਰਜ਼ੀ ਹੋਵੇ ਇਹ ਤਾਂ ਸੰਸਾਰ ਦੀ ਦ੍ਰਿਸ਼ਟੀ ਹੈ ਸੰਸਾਰ ਦੀ ਦ੍ਰਿਸ਼ਟੀ ਇਹ ਜੀ ਹੁੰਦੀ ਹੈ ਉਹਨੂੰ ਜਿਹਦੇ ਨਾਲ ਜੁੜਿਆ ਹੋਇਆ ਉਹੀ ਚੰਗਾ ਲੱਗਦਾ ਉਹਨੂੰ ਤਾਂ ਇਹ ਸੰਸਾਰ ਦੇ ਸੰਤ ਨੇ ਸੰਸਾਰੀ ਨੇ ਇਹਨਾਂ ਨੂੰ ਸੰਸਾਰ ਦੇ ਲੋਕਾਂ ਨੂੰ ਪ੍ਰੋਜੈਕਟ ਕਰਤਾ ਜੀ ਇਹ ਬਾਬਰ ਵਿਗਿਆਨੀ ਨੇ ਸੰਤ ਨੇ ਇਹਦਾ ਮਤਲਬ ਇਹ ਨਹੀਂ ਹੈ ਬ੍ਰਹਮ ਨੇ ਸੰਤ ਨੇ ਇਹਦਾ ਫੈਸਲਾ ਕੌਣ ਕਰੂਗਾ ਖੋਟੇ ਘਰੇ ਦਾ ਫੈਸਲਾ ਕੌਣ ਕਰੂਗਾ ਗੁਰਬਾਣੀ ਕਹਿੰਦੀ ਹੈ ਇਹੀ ਭਰਮ ਜੇ ਉਹਨਾਂ ਨੇ ਮੰਨ ਲਿਆ ਸੀ ਸੰਤ ਤਾਂ ਉਹ ਡੁੱਬ ਗਏ ਫਿਰ ਜਿਹੜਾ ਇਹ ਵੀ ਗੱਲ ਹੈ ਨਾਲ ਜਿਹੜਾ ਸੰਸਾਰ ਦੇ ਲੋਕਾਂ ਦੇ ਸੰਤ ਕਹਿੰਦੇ ਆਪਣੇ ਆਪ ਨੂੰ ਸੰਤ ਮੰਨ ਲਵੇ ਉਹ ਡੁੱਬ ਗਿਆ ਇਹ ਵੀ ਗੱਲ ਹੈ ਨਾਲ ਸ਼ਾਂਤੀ ਉਹਨੂੰ ਮਿਲੀ ਨਹੀਂ ਸੰਤੋ ਨੇ ਮੰਨ ਲਿਆ ਉਹਨਾਂ ਲੋਕਾਂ ਦੇ ਕਹੇ ਤੇ ਅੰਨਿਆਂ ਦੇ ਕਹੇ ਤੇ ਆਪਣੇ ਚੇਲਿਆਂ ਦੇ ਕਹੇ ਤੇ ਸੰਤ ਮੰਨ ਲਿਆ ਉਹਨੇ ਆਪਣੇ ਆਪ ਨੂੰ ਐਡੋ ਵੱਡਾ ਮੂਰਖ ਕੋਈ ਨਹੀਂ ਹੈ ਫਿਰ ਜੋ ਆਪਣੇ ਆਪ ਨੂੰ ਸੰਤ ਮੰਨਦਾ ਐਡੋ ਵੱਡਾ ਮੂਰਖ ਵੀ ਕੋਈ ਨਹੀਂ ਹੈ ਡਾਕਟਰ ਕਹਿੰਦਾ ਵੀ ਇਹ ਠੀਕ ਹੈ ਮਰੀਜ਼ ਨੂੰ ਘਰ ਨੂੰ ਲੈ ਜਾਓ ਕਹਿੰਦਾ ਮੇਰਾ ਦਰਦ ਹਟਿਆ ਨਹੀਂ ਪੇਟ ਦਾ ਮੈਨੂੰ ਪਤਾ ਮੈਨੂੰ ਕੀ ਤਕਲੀਫ ਹੈ ਜੇ ਤੈਨੂੰ ਸ਼ਾਂਤੀ ਮਿਲੀ ਨਹੀਂ ਤੂੰ ਕਿਵੇਂ ਮੰਨਦਾ ਮੈਂ ਸੰਤਾਂ ਭਗਤਾਂ ਨੇ ਆਪਣੇ ਆਪ ਨੂੰ ਸੰਤ ਨਹੀਂ ਕਹਿਣ ਦਿੱਤਾ ਭਗਤਾਂ ਨੇ ਆਪਣੇ ਆਪ ਨੂੰ ਭਗਤ ਨਹੀਂ ਕਹਿਣ ਦਿੱਤਾ ਭਗਤਾਂ ਨੇ ਆਪਣੇ ਆਪ ਨੂੰ ਗੁਰੂ ਨਹੀਂ ਕਹਿਣ ਦਿੱਤਾ ਭਗਤਾਂ ਨੇ ਆਪਣੇ ਆਪ ਨੂੰ ਦਾਸ ਮੰਨਿਆ ਜਿਹੜਾ ਭਗਤਾਂ ਨੂੰ ਦਾਸ ਕਹਿੰਦਾ ਤਾਂ ਖੁਸ਼ ਤੇ ਜੇ ਭਗਤ ਕਹਿੰਦਾ ਸੀ ਗੁਰੂ ਕਹਿੰਦਾ ਤਾਂ ਰਾਜ ਤੇ ਕਿਉਂਕਿ ਵੱਡਾ ਵੱਡਾ ਜਿਹੜਾ ਹੈ ਹੰਕਾਰ ਦਾ ਪ੍ਰਤੀਕ ਹੈ ਉਹ ਕਹਿੰਦਾ ਤੂੰ ਟੀਕਾ ਲਾਉਣਾ ਜ਼ਹਿਰ ਦਾ ਨਸ਼ੇ ਦਾ ਟੀਕਾ ਲਾਉਣਾ ਮੈਨੂੰ ਭਗਤ ਕਹਿ ਕੇ ਤੇ ਨਸ਼ਾ ਹੋ ਜੂ ਮੈਨੂੰ ਕੋਈ ਨਸ਼ੇ ਦਾ ਟੀਕਾ ਲਾਵੇ ਲਾਉਣ ਦਿੰਦਾ ਕੋਈ ਸਿਆਣਾ ਆਦਮੀ ਕਾਰ ਦਾ ਨਸ਼ਾ ਦਾ ਠੀਕ ਹੈ ਦੂਏ ਨੂੰ ਬ੍ਰਹਮ ਗਿਆਨ ਨਹੀਂ ਸੰਤ ਕਹਣਾ ਨਸ਼ਾ ਦਾ ਠੀਕ ਹੈ ਇਹਨਾਂ ਲੋਕਾਂ ਨੂੰ ਜਿਹਨਾਂ ਨੂੰ ਇਹ ਨਹੀਂ ਸਮਝ ਨਸ਼ੇ ਦਾ ਟੀਕਾ ਲਾਉਂਦਾ ਮੈਨੂੰ ਉਹ ਫੁੱਲ ਜਾਂਦੇ ਨੇ ਸੰਤ ਕਹੇ ਤੇ ਬੁੱਧ ਤਾਂ ਹੀ ਹੋਈ ਹੋਈ ਹੈ ਤਾਂ ਹੀ ਨਹੀਂ ਕਿਸੇ ਨੂੰ ਮਿਲਿਆ ਇੱਕ ਸੰਤ ਦਿਖਾਵੇ ਜਿਹਨੂੰ ਮਿਲਿਆ ਹੋਵੇ ਕੁਝ ਕੁਝ ਵੀ ਨਹੀਂ ਹੈ ਜੇ ਹੁੰਦੇ ਤਾਂ ਆ ਪਾਠ ਠੀਕ ਕਰਾਉਂਦੇ ਸੰਤ ਪਾਠ ਗਲਤ ਆ ਪੜੀ ਜਾਂਦੇ ਨੇ ਉਹ ਡੇਰਿਆਂ ਦੇ ਮਸੂਆਣੇ ਵਾਲਿਆਂ ਨੇ ਨਹੀਂ ਬਾਤ ਠੀਕ ਕੀਤਾ ਚਾਹੇ ਜਿੰਨਾ ਮਰਜ਼ੀ ਰੌਲਾ ਪਾਈ ਜਾਣਾ ਦੱਸੋ ਵੀ ਕਿਉਂ ਨਹੀਂ ਠੀਕ ਕੀਤਾ ਤੁਸੀਂ ਇਹ ਕਿਉਂ ਦਾ ਜਵਾਬ ਦਿਓ ਤੁਸੀਂ ਬਰਮ ਗਿਆ ਦਾ ਰੌਲਾ ਪਾਈ ਜਾਂਦੇ ਹੋ ਪਾੜ ਤੋਂ ਤਾਂ ਠੀਕ ਨਹੀਂ ਹੋਇਆ ਕਿਸੇ ਤੇ ਕਿੰਨਾ ਕੁਝ ਗਲਤ ਪਿਆ ਕਿਉਂ ਪਿਆ ਹੁਣ ਤੱਕ ਇਹ ਜਵਾਬ ਦੇਣ ਉਹ ਕੀ ਸੀ ਕੀ ਨਹੀਂ ਹੈ ਅਸੀਂ ਨਹੀਂ ਕਹਿੰਦੇ ਜਿਹਨੂੰ ਬੰਦੇ ਨੇ ਜੋ ਮਰਜੀ ਕਹੀ ਜਾਣ ਤਾਂ ਰੱਬ ਤੋਂ ਵੀ ਕਹਾਂ ਤੇ ਰੱਬ ਵੀ ਉਹਨਾਂ ਤੇ ਡਰਦਾ ਸੀ ਰੱਬ ਉਹਨਾਂ ਨੇ ਬਣਾਇਆ ਹੋਇਆ ਸੀ ਇਹਨਾਂ ਦੇ ਸੰਤਾਂ ਲਈ ਅਸੀਂ ਮੰਨ ਲੈਂਦੇ ਹਾਂ ਚਲੋ ਉਹਨਾਂ ਦੇ ਆਵਾਜ਼ ਕਿਉਂ ਠੀਕ ਹੋਇਆ ਦੱਸੋ ਇਹਦਾ ਜਵਾਬ ਦੇਣ ਕਿਸੇ ਦੇ ਪੱਲੇ ਕੱਖ ਨਹੀਂ ਸੀ ਕੰਪੀਟੀਸ਼ਨ ਆਪਣਾ ਇਹਨਾਂ ਦਾ ਸਾਡਾ ਡੇਰਾ ਵੱਡਾ ਹੋਇਆ ਉਹਨਾਂ ਦਾ ਸਾਡਾ ਵੱਡਾ ਇਹ ਚ ਹੋਏ ਤੇ ਸਾਰੇ ਤੁਧ ਬਿਨ ਸਿੱਧੀ ਕਿਹਦੇ ਨਾ ਤੇ ਤੋਂ ਬਿਨਾ ਕਿਸੇ ਨੇ ਸਿੱਧੀ ਦਾ ਅਰਥ ਹੁੰਦਾ ਸਮਝ ਪਹਿਲਾਂ ਸਿੱਧੀ ਦਾ ਅਰਥ ਹੀ ਨਹੀਂ ਪਤਾ ਇਹਨਾਂ ਨੂੰ ਕਿਸੇ ਨੂੰ ਇਹ ਕੱਲੀ ਸਿੱਧੀ ਲਫ਼ਜ਼ ਹੋਇਆ ਜਿੱਥੇ ਇਹ ਆਉਣਗੇ ਇਹਨਾਂ ਦੇ ਨਾਲ ਰਿੱਧ ਸਦਾਉ ਦੋ ਆਉਣਗੇ ਇਹਨਾਂ ਦੇ ਸਾਡੇ ਵੀ ਦੋ ਆਉਂਦੇ ਨੇ ਰਿੱਧ ਸਿਧ ਗੁਰਬਾਣੀ ਰਿੱਧ ਸਿਧ ਜਿਹੜੇ ਦੋਏ ਦੋ ਵੀ ਆਉਂਦੀ ਹੈ ਕੱਲੀ ਵੀ ਆਉਂਦੀ ਹੈ ਇੱਥੇ ਰਿੱਧ ਦੀ ਲੋੜ ਨਹੀਂ ਸੀ ਇੱਥੇ ਕੱਲੀ ਸਿੱਧ ਦੀ ਲੋੜ ਹੈ ਕਿਉਂ ਇੱਥੇ ਕੱਲੀ ਉਹ ਸਿੱਧ ਦੀ ਲੋੜ ਹੈ ਰਿੱਧ ਦੀ ਲੋੜ ਨਹੀਂ ਇੱਥੇ ਕਿਉਂਕਿ ਕੱਲੀ ਸਮਝ ਦੀ ਲੋੜ ਹੈ ਇੱਥੇ ਕਾਦੀ ਸਮਝ ਆਤਮ ਗਿਆਨ ਦੀ ਸਮਝ ਮਾਇਆ ਦੀ ਸਮਝ ਦੀ ਇੱਥੇ ਗੱਲ ਨਹੀਂ ਹੈ ਕਿਉਂਕਿ ਆਤਮਾ ਦੀ ਸਮਝ ਤੋਂ ਨਾਲ ਹੀ ਉਹਦਾ ਗੁਣ ਗਾਇਨ ਹੋਣਾ ਇੱਥੇ ਮੈਂ ਇਸ ਗੱਲ ਕੋਲ ਗੁਣਗਾਇਨ ਜਾਂਦੀ ਹੈ ਉਹਦੀ ਵਡਿਆਈ ਦੀ ਗੱਲ ਹੈ ਕੱਲੀ ਔਰ ਸਿੱਧੀ ਆਉ ਇੱਥੇ ਦੂਈ ਆਈ ਨਹੀਂ ਸਕਦਾ ਨਾ ਰਿੱਧ ਰਿੱਧ ਉੱਥੇ ਆਉਂਦਾ ਜਿੱਥੇ ਗੁਰਬਾਨ ਜਦ ਸਮਝ ਦੱਸਣੀ ਹੈ ਕਿਸੇ ਨੂੰ ਸਮਝਣ ਵਾਸਤੇ ਕੱਲੀ ਸਿੱਧੀ ਹੈ ਦੱਸਣ ਵਾਸਤੇ ਰਿੱਧ ਸਿੱਧ ਹੈ ਜੇ ਦੱਸਣੀ ਹੈ ਤਾਂ ਬੋਲਣਾ ਪੈਣਾ ਬੋਲਣ ਜਮਾਇਆ ਦਾ ਗਿਆਨ ਚਾਹੀਦਾ ਹੈ ਰਿਤ ਮਾਇਆ ਦਾ ਗਿਆਨ ਹੈ ਸਗਲ ਬਨਸਪਤ ਮੈਂ ਬੈ ਸੰਤਰ ਸਗਲ ਦੂਦ ਮੈਂ ਕੀਆ ਇਹ ਰਿਤ ਹੈ ਸਾਰੀ ਇਹਦੀ ਇਹ ਰਿਤ ਦਾ ਲਫ਼ਜ਼ ਸਿੱਧ ਨਹੀਂ ਆਇਆ ਕੱਲੀ ਇਹ ਰਿਤ ਹੈ ਸਗਲ ਬਨਸਪਤ ਮੈਂ ਬੈ ਸੰਤਰ ਸਗਲ ਦੂਦ ਮੈਂ ਕੀਆ ਇੱਥੇ ਤੱਕ ਰਿੱਧੀ ਹੈ ਸਿੱਧੀ ਦੀ ਕੋਈ ਗੱਲ ਨਹੀਂ ਅੱਗੋਂ ਸਿੱਧੀ ਹੈ ਤੈਸੇ ਹੀ ਹਰ ਬਸੇ ਨਿਰੰਤਰ ਘਟ ਘਟ ਮਾ ਤੋਂ ਜੀਓ ਸਿੱਧੀ ਹੈ ਇੱਥੇ ਨੇ ਦੇ ਦੋ ਆ ਗਈ ਦੱਸਣ ਵੇਲੇ ਦੋਹਾਂ ਦੀ ਲੋੜ ਹੈ ਸਮਝਣ ਵੇਲੇ ਇੱਕ ਦੀ ਲੋੜ ਹੈ ਜਿਹਨੂੰ ਸਮਝਾਈਆ ਉਹਨੂੰ ਵੀ ਇੱਕ ਦੀ ਲੋੜ ਹੈ ਦੂਜੀ ਦਾ ਤਾਂ ਉਹਨੂੰ ਪਤਾ ਹੀ ਹੈ ਦੂਜੀ ਦਾ ਤਾਂ ਉਹਨੂੰ ਵੀ ਪਤਾ ਹੀ ਹੈ ਵੀ ਸਾਰੇ ਦੁੱਧਾਂ 'ਚ ਕੀ ਹੁੰਦਾ ਸਾਰੀ ਬਨਸੋ ਦੀ ਅੱਗ ਹੁੰਦੀ ਹੈ ਉਹ ਤਾਂ ਉਹਨੂੰ ਵੀ ਪਤਾ ਜਿਹਨੂੰ ਦੱਸੇ ਉਹ ਤਾਂ ਪ੍ਰਮਾਣ ਪ੍ਰਮਾਣ ਮਾਇਆ